ਦੋਹਰਾ ਸਿਆਲਕੋਟ ਕੇ ਦੇਸ ਮੈਂ ਦਰਪ ਕਲਾ ਇੱਕ ਬਾਮ ਤਰਨ ਦੇਹ ਤਾ ਕੋ ਰਹਿ ਅਦਕ ਸਤਾਵਤ ਕਾਮ ਦਾਨੀ ਰਾਏ ਤਾਮ ਤੋ ਏਕ ਸ਼ਾਹ ਕੇ ਪੂਤ ਸੂਰਤ ਸੀਰਤ ਕੇ ਵਿਖੈ ਬਿਦ ਕਿਉ ਕਿਓ ਸਪੂਤ ਦਰਪ ਕਲਾ ਇਹ ਸ਼ਾਹ ਕੀ ਦੋਹਿਤਾ ਰਹਿ ਅਪਾਰ ਯੈ ਵਿਚਾਰਿਓ ਸ਼ਾਹ ਕੇ ਸੁਤ ਸੋ ਰਮੂ ਸੁਦਾਰ ਪਈ ਬੋਲ ਸ਼ਾਹ ਕੋ ਭੂਤ ਮੰਗਾਇਓ ਕਾਉ ਕੇਲ ਤੇ ਸੰਗ ਕਮਾਇਓ ਦਿਵਸ ਭੈ ਗ੍ਰਹਿ ਦੇਤ ਪਠਾਈ ਰਹਿਣ ਭੈ ਪੁਨ ਲੇਤ ਬੁਲਾਈ ਐਸੀ ਪ੍ਰੀਤ ਦੂਹਨ ਮੈਂ ਭਈ ਲੋਕ ਲਾਜ ਸਭ ਹੀ ਤਜ ਦਈ ਜਾਨਕ ਕਹੂ ਵਿਆਹ ਕਰ ਆਨੀ ਤਿਨ ਪਰ ਨਾਰ ਐਸ ਪਹਿਚਾਨੀ ਅੜਿਲ ਇਸ਼ਕ ਮੁਸ਼ਕ ਖਾਂਸੀ ਅਰ ਖੁਰਕ ਬਖਾਨੀਐ ਖੂਨ ਖੈਰ ਮਦ ਪਾਨ ਸੋ ਬਹੁਰ ਪਰਮਾਨੀਐ ਕਸ ਕੋ ਕਰੀ ਸਾਥ ਛਪਾਏ ਛਪਤ ਹੋ ਹੋਵਤ ਪ੍ਰਗਟ ਨਿਦਾਨ ਸੋ ਸਾਰੀ ਸ੍ਰਿਸ਼ਟ ਮਹਿੰਦੋਰਾ ਦਰਪ ਕਲਾ ਛਾਉ ਕੇ ਉਪਰ ਰਹੀ ਵਿਕਾਏ ਰਹਿਣ ਦਿਵਸਤਾ ਸੌਰ ਮੈਂ ਸਭ ਹਿਨ ਸੁਨੀ ਬਨਾਏ ਦਰਪ ਕਲਾ ਜਬ ਛਾਉ ਕੋ ਲੀਨੋ ਭੂਤ ਬੁਲਾਏ ਆਨ ਦਿਨ ਗਹਿ ਲਿਓ ਰਹਿਓ ਨਾ ਕਛੂ ਉਪਾਏ ਚੌਬਈ ਦਰਪ ਕਲਾਏ ਭਾਂਤ ਉਚਾਰੀ ਸੁਨੋ ਮੀਤ ਤੁਮ ਬਾਤ ਹਮਾਰੀ ਸੂਨਾ ਬੋਵਤ ਮੋਹਿ ਤੁਮ ਕਈਓ ਯੋ ਕਹਿ ਨੈਣ ਨੀਚ ਕਰ ਰਹੀਓ ਨਿਰਪਵੈ ਪੈ ਬਾਨ ਤਾਹੇ ਲੈ ਗਏ ਤੇ ਵੇ ਬੈਨ ਬਖਾਨ ਤਪੈ ਏਕ ਬਾਤ ਮੈਂ ਤੁਮੈ ਦਿਖਾਉ ਤੁਮ ਤੇ ਕਹੋ ਕਹਾ ਤਬ ਪਾਉ ਜਾਪੈ ਬੈਠੇ ਮੋਹਿ ਗਏ ਆਨੋ ਉਨ ਮੋਸੋ ਇਹ ਭਾਂਤ ਬਖਾਨੋ ਜੋ ਮੈਂ ਕੰਚਨ ਬੀਜ ਦਿਖਾਉ ਤਬ ਮੈਂ ਕਹੋ ਕਹਾ ਬਰ ਪਾਉ ਜਬ ਜੋ ਬਚਨ ਰਾਵ ਸੁਨ ਪਾਇਓ ਦਰਬ ਕਲਾ ਕੋ ਬੋਲ ਪਠਾਇਓ ਤਾਂ ਕੋ ਏਕ ਧਾਮ ਮੈਂ ਰਾਖਿਓ ਕੰਚਨ ਕੇ ਬੀਜਨ ਕਾ ਭਾਕਿਓ ਮੋਹਿ ਇਹ ਏਕ ਸਦਨ ਮੈਂ ਰਾਖੋ ਭਲੀ ਬੁਰੀ ਕਜ ਬਾਤ ਨਾ ਪਾਖੋ ਜਬ ਮੈਂ ਮਾਸ ਇਕਾਦਸ ਲੈ ਹੋ ਤੁਮ ਸੋ ਆਏ ਆਪ ਹੀ ਕਹਿ ਹੋ ਜਬ ਵੈ ਦੋ ਏਕ ਗ੍ਰਹਿ ਰਾਖੈ ਤਬ ਤ੍ਰੀ ਯੋ ਤਾਸੋ ਬਜ ਭਾਖੈ ਮੋਹ ਸੋ ਭੋਗ ਮੀ ਤਬ ਕਰੀਐ ਯਾ ਚਿੰਤਾ ਤੇ ਨੈ ਕੁਨਾ ਡਰੀਐ ਦੋਰਾ ਪਗਰ ਮੀਤ ਕੋ ਆਪਣੇ ਉਪਰ ਲਿਓ ਚਰਾਏ ਤਾਸੋ ਰਤ ਮਾਨਤ ਭਈ ਲਪਟ ਲਪਟ ਸੁਖ ਪਾਏ ਕਾਲ ਕਿਨੀ ਜਾਣਿਓ ਨਹੀਂ ਆਜ ਰਮੋ ਤਬ ਸੰਗ ਲਾਜ ਨਾ ਕਾਹੂ ਕੀ ਕਰੋ ਮੋ ਤਨ ਬਢਿਓ ਅਨੰਗ ਅੜਿਲ ਦਸ ਮਾਸਨ ਰਤ ਕਰੀ ਹਰ ਖੂਬ ਜਾਇ ਕੈ ਆਸਨ ਚੁੰਮਰ ਅਨਿਕ ਕੀਏ ਲਵਟਾਏ ਕੈ ਜਬ ਗਿਆਰਵੋ ਮਾਸ ਪਹੁੰਚਿਓ ਆਏ ਕਰ ਹੋ ਦਰਪ ਕਲਾ ਤਬ ਕਹਿਓ ਨਿਰਭਤ ਸੋ ਜਾਏ ਕਰ ਕੰਚਨ ਬੋਮਨ ਸਮੈ ਪਹੁੰਚਿਓ ਆਏ ਕੈ ਸਭ ਰਾਣੀ ਜੋਤ ਨਿਰਪ ਕੋ ਲਿਓ ਬੁਲਾਏ ਕੈ ਪੁਰ ਵਾਸੀ ਜਨ ਸਭੇ ਤਮਾਸਾ ਕੋ ਗਏ ਹੋ ਜਹ ਅਸਥਿਤ ਵਾ ਤਹਾਂ ਹੀ ਜਾਤ ਪੇ ਜੋ ਤ੍ਰੇ ਪੁਰਖ ਨਾ ਬਿਨ ਸੋ ਤਾਏ ਬੁਲਾਈਐ ਵਾਕੈ ਕਰਦੈ ਹਿਆ ਕਲ ਧੌਤ ਬਿਜਾਈਐ ਜੋ ਬਿਨ ਸਿਓ ਨਰ ਇਹ ਹਾਥ ਛੁਆਏ ਹੈ ਉਹ ਉਗੈ ਨਾ ਕੰਚਨ ਨਾਇਕ ਦੋਸ ਮੋਏ ਆਏ ਹੈ ਤਬ ਰਾਜੈ ਸਭਿਨ ਜੋ ਕਹਿਓ ਸੁਨਾਇ ਕੈ ਜੋ ਬਿਨਸਿਓ ਨਹਿ ਹੋਏ ਸੋ ਬੀਜੋ ਜਾਇ ਕੈ ਸੁਨਤ ਬਚਨ ਤ੍ਰੀ ਨਰ ਸਭ ਹੀ ਚਕ੍ਰਿਤ ਪੈ ਹੋ ਸੋਨੋ ਬੀਜਨ ਕਾਜ ਨ ਤਿਤ ਗੋ ਜਾਤ ਭੇ ਚਉ ਪਈ ਦਰਪ ਕਲਾਏ ਤੂ ਚਾਰੀ ਜੋ ਰਾਜਾ ਸਭ ਤ੍ਰਿਆ ਤੁਹਾਰੀ ਤਿਨ ਸਭਿਨ ਇਹ ਠੌਰ ਬੁਲਾਵੋ ਕੰਚਨ ਦਹਿ ਕਰ ਹਾਥ ਵਿਜਾਵੋ ਦੋਹਰਾ ਸਭ ਰਾਣੀ ਦੇਤ ਕੋ ਤੇ ਠਟਕ ਰਹੀ ਮਨ ਮਾਹੇ ਕਛ ਚਰਿਤਰ ਇਹ ਠਾਣ ਰੱਖ ਕੰਚਨ ਬੋਇਓ ਨਾਹੇ ਚਉਬਈ ਦਰਪ ਕਲਾ ਪੁਨ ਐਸੋ ਚਾਰੀ ਜੋ ਤੁਮ ਰਾਵੋ ਨਾ ਵਿਵਚਾਰੀ ਤਉ ਤੁਮ ਆਏ ਕੰਚਨ ਹੈ ਬੋਵਹੁ ਹਮਰੋ ਸਕਲ ਅਸੁਖ ਕਾ ਖੋਵਹੁ ਡਿਲ ਤ੍ਰਿਆ ਪੁਰਖ ਸੁਨ ਬੈਠ ਮੂਦ ਮੁਖ ਰਹਿਤ ਪੇ ਕੰਚਨ ਬੋਵਨ ਕਾਜ ਨਾ ਟਰ ਤਿਤ ਕੋ ਗਏ ਦਰਬ ਕਲਾਤਾ ਬਚਨ ਕਹੇ ਮੁਸਕਾਏ ਕਹੇ ਹੋ ਸੁਨੋ ਰਾਵ ਜੂ ਬਚਨ ਹਮਾਰੋ ਆਏ ਕਹੇ ਪੁਰਖ ਇਸਤਰੀਨ ਕੋ ਜੋ ਨਿਰਪ ਪ੍ਰਥਮ ਸੰਘਾਰੀਐ ਤਉ ਕਰ ਲੈ ਕਹਿ ਖੜਗ ਦੁਹਨ ਹਮਾਰੀਐ ਬਿਨ ਸੇ ਬਿਨਾ ਨ ਰਹੋ ਕੋ ਜਗਤ ਮੈਂ ਹੋ ਛਮਾ ਕਰੋ ਅਪਰਾਧ ਜੋ ਕੀਨੋ ਆਜ ਮੈਂ ਇੰਦੋਰਾ ਜਬ ਰਿਤ ਰਾਜ ਸਮੈ ਵਿਖੈ ਬੇਗ ਪਵਨ ਕੋ ਹੋਏ ਊਚ ਨੀਚ ਕਾਂਪੇ ਬਿਨਾ ਰਹੋ ਬਿਰਛ ਨਾ ਕੋਏ ਸੁਣ ਰਾਜਾ ਐਸੋ ਬਚਨ ਕੀਨੋ ਤਿਨੈ ਨਿਹਾਲ ਸ਼ਾਹ ਸੁਤਾ ਸੁਤ ਸ਼ਾਹ ਕੋ ਦੇਤ ਪਇਓ ਤਤਕਾਰ ਅੜਿਲ ਏ ਛਲ ਸੋ ਤ੍ਰੀ ਛਲ ਸਵਨ ਕੋ ਛਲ ਗਈ ਕੇਲ ਨਿਪਤ ਕੇ ਧਾਮ ਮਾਸ ਦਸ ਕਰਤ ਵੀ ਬਹੁਰ ਸਵਨ ਕੋ ਐਸੋ ਚਿਤਰ ਦਿਖਾਏ ਕਰ ਓ ਮਨ ਭਾਵਤ ਕੋ ਮੀਤ ਬਰਿਓ ਸੁਖ ਪਾਏ ਕਰ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 154 ਚਰਿਤ੍ਰ ਸਮਾਪਤ ਮਸਤ ਸੁਖ ਮਸਤ ਅਪਜੂ